ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵੋ ਹੋਵਤ ਆਤਮ ਪ੍ਰਗਾਸ ਕਈ ਕੋਟ ਪਾਰ ਬ੍ਰਹਮ ਕੇ ਦਾਸ ਉਸ ਵੇਲੇ ਦੀ ਗੱਲ ਕਰਦੇ ਜਿਸ ਵਕਤ ਪੰਜਵੇਂ ਪਾਸ਼ਾ ਬੋਲ ਰਹੇ ਸਾਰੀਆਂ ਖਾਣੀਆਂ ਦੀ ਗੱਲ ਹੈ ਇੱਥੇ ਦੀ ਗੱਲ ਨਹੀਂ ਚੱਲੀ ਹੋਈ ਇਹ ਸਾਰੇ ਕੋਟ ਬ੍ਰਹਮ ਤੇ ਠਾਕਰ ਸਾਹਿਬ ਦੀ ਸਾਰਿਆਂ ਦੀ ਗੱਲ ਹੈ ਕਈ ਕੋਟ ਪਰਮ ਕੇ ਦਾਸ ਉਹ ਸਾਰੇ ਪਾਰ ਬ੍ਰਹਮ ਕੇ ਦਾਸ ਜਿੰਨੇ ਸੱਚਖੰਡ ਵਾਲੇ ਨੇ ਉਹ ਵੀ ਨੇ ਪਾਰ ਬ੍ਰਹਮ ਕੇ ਦਾਸ ਪੂਰਨ ਬ੍ਰਹਮ ਸਾਰੇ ਜਿੰਨਾ ਪੂਰਨ ਬ੍ਰਹਮ ਹੈ ਪਾਰ ਬ੍ਰਹਮ ਦਾ ਦਾਸ ਹਾਂ ਦਾ ਦਾਸ ਹੈ ਚਾਹੇ ਉਹਦਾ ਹੀ ਪੈਦਾ ਕੀਤਾ ਕਹਿੰਦਾ ਆਪੇ ਆਪ ਆਪਰਮ ਸੁਣੇ ਗਏ ਹੁਣ ਪਾਰ ਬ੍ਰਹਮ ਦੀ ਗੱਲ ਚੱਲੀ ਹੈ ਹਾਂ ਪਾਰ ਬ੍ਰਹਮ ਦੀ ਗੱਲ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਟ ਜਿਹੜੀ ਪਾਰਮਨ ਸ਼ਕਤੀ ਹੈ ਸਾਰਿਆਂ ਦੀ ਇਕੱਠੀ ਉਹਦੇ ਸਾਰੇ ਉਹਦੇ ਅੱਗੇ ਸਾਰੀ ਗੱਲ ਜੋ ਸ਼ਕਤੀ ਕੰਮ ਕਰ ਸਕਦੀ ਉਹ ਸੱਤਾ ਦੀ ਕਰ ਸਕਦੀ ਜੋ ਦੀ ਇੱਛਾ ਕੰਮ ਕਰ ਸਕਦੀ ਉਹ ਖੁਦ ਨਹੀਂ ਕਰ ਸਕਦੀ ਜੋ ਸਾਡੀ ਇੱਛਾ ਕੰਮ ਕਰ ਸਕਦੀ ਹੈ ਕੰਮ ਕਰੂਗੀ ਸਾਡੀ ਤਾਂ ਕਦੇ ਨਹੀਂ ਕੋਈ ਇੱਛਾ ਕੰਮ ਜੋ ਸਾਡਾ ਸਰੀਰ ਕੰਮ ਕਰ ਸਕਦਾ ਹੈ ਉਹ ਸਾਡੀ ਇੱਛਾ ਸਾਰੇ ਕਰਦਾ ਸਰੀਰ ਤੋਂ ਕਈ ਕੋਈ ਸਰੀਰ ਨਹੀਂ ਕੰਮ ਕਰ ਸਕਦਾ ਜਿਹੜੀ ਇੱਛਾ ਚਾਹੁੰਦੀ ਹੈ ਪਰ ਉਹਦੀ ਇੱਛਾ ਜਿਹੜੀ ਹੈ ਕੰਮ ਕਰ ਸਕਦੀ ਹੈ ਇੱਛਾ ਦੀ ਸ਼ਕਤੀ ਹੈ ਆਪ ਉਹ ਕੁਝ ਨਹੀਂ ਕਰ ਸਕਦਾ ਆਪ ਨੇ ਸੂਰਜ ਨੂੰ ਫੜ ਕੇ ਟਿਕਾ ਕੇ ਰੱਖਦਾ ਹੈ ਇੱਛਾ ਸ਼ਕਤੀ ਦੇ ਤੋਂ ਇਸ ਕਰਕੇ ਉਹਦੀ ਸ਼ਕਤੀ ਉਹਦੇ ਵਿੱਚ ਸਾਰੀ ਉਹਦੀ ਉਹਦੀ ਸ਼ਕਤੀ ਕਰਕੇ ਹੀ ਸਾਰੀ ਉਹਦੀ ਇੱਜ਼ਤ ਕਿਸੇ ਅਫਸਰ ਦੀ ਇੱਜ਼ਤ ਉਹਦੀਆਂ ਪਾਵਰਾਂ ਕਰਕੇ ਹੁੰਦੀ ਹੈ ਉਹਨੂੰ ਕਿੰਨੀ ਪਾਵਰ ਹੈ ਪਾਵਰ ਜਿਹੜੀ ਹੈਗੀ ਉਹਦੀ ਹੈ ਠੀਕ ਹੈ ਅਪਲਾਈ ਉਹ ਕਰਦਾ ਠੀਕ ਹੈ ਪਰ ਪਾਵਰ ਔਰ ਪਾਵਰ ਵਾਲਾ ਕੋਈ ਦੋ ਨਹੀਂ ਬਦਲ ਜਾ ਸਕਦਾ ਜਿਹਦੇ ਵਿੱਚ ਪਾਵਰ ਹੈ ਜੇ ਕੰਮ ਨਹੀਂ ਕਰਦੀ ਤਾਂ ਉਹਦੀ ਉਹਦੀ ਇੱਜ਼ਤ ਹੈ ਜਿੱਦੀ ਉਹਦੀ ਪਾਵਰ ਕੰਮ ਕਰਨ ਵੇਲੇ ਹੈ ਓੰਕਾਰ ਇੱਕ ਓੰਕਾਰ ਫਰਕ ਕੋਈ ਨਹੀਂ ਜੇ ਇੱਕ ਮਜ਼ਦੂਰ ਬੋਰੀ ਚੱਕ ਕੇ ਕੁਆਂਟਲ ਦੀ ਕੰਮ ਕਰਦਾ ਦਿਹਾੜੀ 6-4 ਘੰਟੇ ਲਾਉਂਦਾ ਸਾਰਾ ਦਿਨ ਜੋ ਅੱਜ ਨਹੀਂ ਕੰਮ ਕਰਦਾ ਫੇਲਾ ਪਿਆ ਹੈ ਜਦੋਂ ਟਾਈਮ ਆਊਗਾ ਰਾਤ ਦਾ ਟਾਈਮ ਵਿਹਲਾ ਪਿਆ ਤਾਂ ਦਿਨ ਚੜੂਗਾ ਕੰਮ ਕਰੂਗਾ ਫਿਰ ਉਹਦੀ ਸ਼ਕਤੀ ਨਹੀਂ ਕਿਤੇ ਚਲੀ ਗਈ ਕਰਦੀ ਉਹ ਵਿੱਚ ਹੀ ਹੈ ਕਦੋਂ ਕੰਮ ਕਰਦੀ ਹੈ ਕਦੋਂ ਨਹੀਂ ਕਰਦੀ ਹੈ ਤਾਂ ਉਹਦੀ ਇੱਛਾ ਤੇ ਡਿਪੈਂਡ ਕਰਦੀ ਹੈ ਕਦੇ ਉਹ ਸ਼ਕਤੀ ਗੁਪਤਾ ਕਦੇ ਪ੍ਰਗਟ ਹੈ ਇਹ ਕੀ ਸ਼ਕਤੀ ਹੈ ਜੇ ਨਹੀਂ ਹੋ ਰਹੀ ਹੈ ਕਰਦੀ ਵਧੀ ਦੀ ਪਰ ਉਹਦੀ ਮਰਜ਼ੀ ਹੈ ਕੋ ਪ੍ਰਗਟ ਕਿੱਡੀ ਕਰਦੀ ਕਿੱਡੀ ਨਹੀਂ ਕਰਦੀ ਇਹ ਤਾਂ ਸਾਡੇ ਤੇ ਡਿਪੈਂਡ ਕਰਦੀ ਹੈ ਨਾ ਹਾਂਜੀ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ਼ ਜਿਹੜੇ ਪਾਰ ਬ੍ਰਹਮ ਕੇ ਦਾਸ ਹੁੰਦੇ ਨੇ ਤੈਨੂੰ ਹੋ ਤਾਂ ਕੇਵਲ ਉਹਨਾਂ ਨੂੰ ਆਤਮ ਪ੍ਰਕਾਸ਼ ਹੁੰਦਾ ਹੋਰ ਕਿਸੇ ਨੂੰ ਨਹੀਂ ਹੁੰਦਾ ਜਦ ਸੱਚਖੰਡ ਵਾਲੇ ਸਾਰੇ ਪਾਰ ਬ੍ਰਹਮ ਕੇ ਦਾਸ ਨੇ ਜਿਨ੍ਹਾਂ ਦਾ ਹੁਕਮ ਹੈ ਤੇ ਦੂਜਾ ਗੁਰੂ ਕਿਵੇਂ ਬਣ ਜੂ ਉਹਨਾਂ ਤੋਂ ਵੱਡਾ ਬਣ ਜੂ ਗੁਰੂ ਉਹਨਾਂ ਦੀ ਪੂਰੀ ਸ਼ਕਤੀ ਹੈ ਜਿਹੜੀ ਹੁਕਮ ਉਹਦਾ ਨਾ ਹੋਵੇ ਸ਼ਬਦ ਕਿ ਉਹਨਾਂ ਸਾਰਿਆਂ ਦਾ ਸਮੁੱਚਾ ਸ਼ਬਦ ਹੈ ਇੱਛਾ ਸ਼ਕਤੀ ਹੈ ਉਹਦਾ ਨੂੰ ਗੁਰੂ ਹੈ ਉਹਨਾਂ ਜੋ ਕੱਲੇ ਕੱਲੇ ਜੋ ਕੋਈ ਗੁਰੂ ਨਹੀਂ ਸਾਧ ਖਾਨ ਜਿਹਨੇ ਭਗਤ ਬੈਠੇ ਨੇ ਕੋਈ ਗੁਰੂ ਨਹੀਂ ਸਾਰੇ ਦਾਸ ਨੇ ਕਹੋਂਦੇ ਉਹਨਾਂ ਸਾਰਿਆਂ ਦੀ ਇੱਛਾ ਸ਼ਕਤੀ ਜਿਹੜੀ ਇਕੱਠੀ ਹੈ ਉਹ ਗੁਰੂ ਹੈ ਇੱਥੇ ਜਿਹੜਾ ਗੁਰੂ ਬਣੂਗਾ ਉਹ ਸਾਰੇ ਸੱਚਖੰਡ ਵਾਲਿਆਂ ਨੂੰ ਬੜਾ ਹੋਇਆ ਫਿਰ ਕੱਲਾ ਹੀ ਉਹਨਾਂ ਨੂੰ ਸ਼ਕਤੀਸ਼ਾਲੀ ਹੋਇਆ ਜਾਂ ਉਹਨਾਂ ਦੇ ਬਰਾਬਰ ਸ਼ਕਤੀ ਵਾਲਾ ਹੋਇਆ ਇਹ ਪੋਸੀਬਲ ਹੈ ਜਿਨ੍ਹਾਂ ਲੋਕਾਂ ਦੀ ਮੱਤ ਮਾਰੀ ਹੋਈ ਉਹ ਇਹ ਗੱਲ ਸੋਚ ਸਕਦੇ ਨੇ ਹਾਂ ਗੁਰੂ ਸਦਾ ਸਦਾਇਆ ਗਿਆਨੀ ਹੁੰਦਾ ਤਾਂ ਗੁਰਬਾਣੀ ਕਹਿੰਦੇ ਗੁਰੂ ਸਦਾਏ ਅਗਿਆਨੀ ਹੁੰਦਾ ਕਿਸੇ ਨੂੰ ਮਾਰ ਦੂਜੇ ਨੂੰ ਕੀ ਮਾਰਗ ਬਾਜ਼ੂ ਦਾ ਪੁੱਠਾ ਰਾਹ ਦੱਸ ਰਿਹਾ ਉਹ ਗਿਆਨ ਹੈ ਕੋਈ ਨਹੀਂ ਹੈ ਪਤਾ ਹੀ ਕੋਈ ਨਹੀਂ ਹੈ ਉਹਨਾਂ ਨੂੰ ਗੱਲ ਕੀ ਹੈ ਕਈ ਕੋਟ ਪਾਰ ਬ੍ਰਹਮ ਕੇ ਦਾਸ ਤੈਨੂੰ ਹੋ ਬਤਾ ਆਤਮ ਪ੍ਰਗਾਸ਼ ਆਤਮ ਪ੍ਰਗਾਸ਼ ਹੋ ਹੀ ਨਹੀਂ ਸਕਦਾ ਜਿਹੜਾ ਗੁਰੂ ਕਹਿੰਦਾ ਉਹਨੂੰ ਕੱਲ ਇਹ ਦਾਸ ਹੋਣਾ ਬਣਨਾ ਨਹੀਂ ਆਤਮ ਪ੍ਰਗਾਸ ਹੋਣਾ ਨਹੀਂ ਸਿਰਫ ਦਾਸ ਨੂੰ ਵਡਿਆਈ ਮਿਲਦੀ ਹੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਦਾਸ ਕੋ ਨਾਮ ਜਪਾਈ ਆਪਣੇ ਦਾਸ ਕੀ ਆਪਤ ਰੱਖੈ ਤੋਂ ਸਭ ਕੁਝ ਪ੍ਰਭ ਕੇ ਹੈ ਇਹ ਗੱਲਾਂ ਤਾਂ ਕਈਆਂ ਨੇ ਬਾਰ ਬਾਰ ਬਾਰ ਬਾਰ ਬਾਰ ਬਾਰ ਜੋ ਕਿਹਾ ਸੁਣੀ ਸਾਹਿਬ ਦੇ ਵਿੱਚ ਉਸੇ ਗੱਲ ਦੀ ਅਬੱਗਿਆ ਕੀਤੀ ਇਹਨੂੰ ਸੱਤਾ ਗੁਰੂ ਬੰਦੇ ਅਬਗਿਆ ਕੀਤੀ ਇਸੇ ਗੱਲ ਦੀ ਅਬਗਿਆ ਕੀਤੀ ਸ਼ਾਇਦ ਇਸ ਕਰਕੇ ਅਬਗਿਆ ਕੀਤੀ ਵੀ ਇਹ ਬਾਣੀ ਨੂੰ ਪੜ੍ਹ ਕੇ ਨਾ ਲੋਕ ਸਹੀ ਅਰਥ ਕਰ ਲੈਣ ਇਸੇ ਬਾਣੀ ਨੂੰ ਪੂਰੇ ਰੱਖ ਕੇ ਐਸਾ ਪੱਪੜ ਪੂਸਾ ਪਾਓ ਸਮਝੇ ਨਾ ਹੁੰਦਾ ਇੱਥੋਂ ਹੀ ਲਾਈਨ ਪਟਣੀ ਸੀ ਇਹਦੇ ਤੇ ਕਬਜ਼ਾ ਕਰ ਲਿਆ ਜਿੱਥੇ ਨਾਮਦੇਵ ਦਾ ਮੰਦਰ ਸੀ ਉੱਥੇ ਹੀ ਮੂਰਤੀ ਰਾਮਦੇਵ ਦੀ ਬਣਾ ਕੇ ਬਹਿ ਗਿਆ ਪੰਡਤ ਵੀ ਇੱਥੋਂ ਹੀ ਮੂਰਤੀ ਪੂਜਾ ਸ਼ੁਰੂ ਕਰ ਦੋ ਜੇ ਨਾਮਦੇਵ ਦਾ ਮੰਦਰ ਖਾਲੀ ਛੱਡਦਾ ਕਿਸੇ ਨੇ ਮੂਰਤੀ ਪੂਜਾ ਤੋਂ ਖਿਲਾਫ ਨਾ ਬੋਲ ਪਵੇ ਮੂਰਤੀ ਪੂਜਾ ਤਾਂ ਆਪੇ ਨਹੀਂ ਖਿਲਾਫ ਬੋਲੂ ਨਾਮਦੇਵ ਦੀ ਮੂਰਤੀ ਹੈ ਉਹਦੇ ਮੰਦਰ ਤੋਂ ਖਿਲਾਫ ਕਿਵੇਂ ਬੋਲੂਗਾ ਨਾਮਦੇਵ ਦੇ ਖਿਲਾਫ ਬੋਲੂ ਪਹਿਲਾਂ ਤਾਂ ਇਹ ਟੈਕਨੀਕ ਹੁੰਦੀ ਹੈ ਨਾ ਲੋਕਾਂ ਦੀ ਸਾਖਤਾਂ ਦੀ ਸਾਰੇ ਜਾਣਦੇ ਹੁੰਦੇ ਨੇ ਜੇ ਸਰਕਾਰ ਕੋ ਇੰਟੈਲੀਜੈਂਟ ਬੰਦੇ ਨੇ ਜਿਹੜੇ ਅਤਵਾ ਜਿਹੜੇ ਜਨਾਈ ਪੇਸ਼ਾ ਵਾਲੇ ਲੋਕ ਨੇ ਗੈਰ ਸਮਾਜਿਕ ਜਿਹੜੇ ਤੱਤ ਨੇ ਉਹ ਵੀ ਇੰਟੈਲੀਜੈਂਟ ਹੁੰਦੇ ਨੇ ਘੱਟ ਉਹ ਨਹੀਂ ਹੁੰਦੇ ਉਹ ਵੀ ਇੰਟੈਲੀਜੈਂਟ ਹੁੰਦੇ ਨੇ ਜਰਾਇਮ ਚੱਲਦਾ ਹੈ ਚੱਲਦਾ ਉਹ ਪਿੱਛੇ ਪਿੱਛੇ ਜਰਾਇਮ ਪੇਸ਼ਾ ਵਾਲੇ ਅੱਗੇ ਅੱਗੇ ਟੈਕਨੀਕ ਉਹਨਾਂ ਨੂੰ ਜ਼ਿਆਦਾ ਹੁੰਦੀ ਹੈ ਨਾ ਹਾਂ ਕਈ ਤਤ ਕੇ ਬੇਤੇ ਸਦਾ ਨਿਹਾਰੇ ਇੱਕੋ ਨੇਤਰੇ ਕਈ ਕੋਣ ਤਤ ਕੇ ਬੇਤੇ ਕਈ ਕਰੋੜਾਂ ਤਤ ਕੇ ਬੇਤੇ ਤਤ ਗਿਆਨੀ ਨੇ ਤਤ ਕੇ ਬੇਤੇ ਤਤ ਨੂੰ ਜਾਣਨ ਵਾਲੇ ਨੇ ਐ ਨਹੀਂ ਜਾਣਨ ਵਾਲੇ ਹੈ ਨਹੀਂ ਲੋਕ ਤਤ ਕੇ ਜਾਣਨ ਵਾਲੇ ਨੇ ਤਤ ਕੇ ਬੇਤੇ ਐਕਸਪਲੇਨ ਕਰਨ ਵਾਲੇ ਨਹੀਂ ਉਹ ਤਾਂ ਬੰਦੇ ਨੇ ਤਤ ਹੈ ਕੋਈ ਸ਼ਕਤੀ ਹੈ ਸਦਾ ਨਿਹਾਰੇ ਇੱਕੋ ਨੇਤਰੇ ਉਹ ਇੱਕੋ ਨੇਤਰੇ ਸਦਾ ਨਿਹਾਰਦੇ ਨੇ ਸਾਰਿਆਂ ਨੂੰ ਉਹ ਉਹ ਚਾਰ ਵਰਣ ਨਹੀਂ ਬੋਲਦੇ ਅੰਗਰੇਜ਼ ਤੱਤ ਕੇ ਬੈਠੇ ਸੀ ਤਾਂ ਚਾਰ ਵਰਣ ਨਹੀਂ ਬੋਲਦੇ ਹੋ ਮੁਸਲਮਾਨ ਤੱਤ ਕੇ ਬੈਠੇ ਤੇ ਤਾਂ ਚਾਰ ਵਰਣ ਨਹੀਂ ਬੋਲਦੇ ਹੋ ਕਿੰਨੇ ਕਰੋੜ ਨੇ ਬੋਧੀ ਤੱਤ ਕੇ ਬੈਠੇ ਸੀ ਤਾਂ ਚਾਰ ਵਰਣ ਨਹੀਂ ਬੰਦੇ ਹੋ ਜਿਹੜੇ ਚਾਰ ਵਰਣ ਮੰਨਦੇ ਨੇ ਉਹ ਨੇ ਨੇ ਉਹ ਤੱਤ ਕੇ ਬੈਠੇ ਨਹੀਂ ਹੁਣ ਉਹੀ ਨੇ ਨੇ ਤੱਤ ਕੀ ਤੱਤ ਸੱਚ ਸਭਨਾ ਦਾ ਖਸਮ ਹੈ ਜਿਹੜੇ ਖਸਮੋਂ ਕੁੱਥੇ ਨੇ ਜੋ ਖਸਮੋਂ ਕੁੱਥੇ ਨੇ ਉਹਨੇ ਨੇ ਜੋ ਖਸਮੋਂ ਪੁੱਥੇ ਜਾਏ ਅੰਦੇ ਸਹੀ ਨਾਨਕਾ ਜੋ ਖਸਮੋਂ ਕੁੱਥੇ ਜਾਏ ਇਹਨਾਂ ਨੂੰ ਤਤ ਦਾ ਗਿਆਨ ਦੀ ਤਤ ਬਾਰੇ ਜਿਹੜੇ ਅਗਿਆਨੀ ਨੇ ਤਤ ਵਸਤੂ ਬਾਰੇ ਨੇ ਉਹ ਸਾਰੇ ਹਿੰਦੂ ਕਹਾ ਸਕਦੇ ਨੇ ਕਹੋਂਦੇ ਸੀ ਇਹ ਉਹਨਾਂ ਨੂੰ ਉਹਨਾਂ ਨੂੰ ਇਹ ਤੂੰ ਕਿਹਾ ਸੀ ਕਿਸੇ ਨੇ ਉਹ ਕਹੋਂਦੇ ਨਹੀਂ ਸੀ ਕਿਹਾ ਸੀ ਜਿਹੜਾ ਤਤਕਾ ਬੇਤਾ ਨਹੀਂ ਹੈ ਅਸਲ 'ਚ ਹਿੰਦੂ ਉਹਨੂੰ ਕਿਹਾ ਇਸਲਾਮ ਵਾਲਿਆਂ ਨੇ ਉਹ ਮੰਨਦੇ ਨੇ ਤਾਂ ਉਹ ਕਵੀ ਨੇ ਨਾ ਕਹਤਾ ਵੀ ਉਹਨਾਂ ਦੀ ਡਿਕਸ਼ਨਰੀ ਕਿ ਇਹਦਾ ਮਤਲਬ ਹੈ ਉਹਨਾਂ ਦੀ ਡਿਕਸ਼ਨਰੀ 'ਚ ਹਿੰਦੂ ਦੇ ਅਰਥ ਨਾ ਆ ਗਿਆ ਉਹਨੇ ਹਿੰਦੂ ਨਾ ਹਿੰਦੂ ਦਾ ਅਰਥ ਤਾਂ ਭਾਈ ਨਾ ਹੁੰਦਾ ਤੁਰਕੂ ਕਾਣਾ ਉਹ ਇਹਨੇ ਕਹਤਾ ਕਬੀਰ ਤੁਰਕੂ ਵੀ ਤਾਂ ਖਾਣ ਵਾਲਾ ਨਹੀਂ ਹੈ ਪੂਰਾ ਗਿਆਨ ਤੁਰਕੂ ਕੋਲ ਵੀ ਨਹੀਂ ਅਧੂਰਾ ਗਿਆਨ ਅਧੂਰਾ ਗਿਆਨ ਕੋ ਅੱਖ ਹੈ ਤਤ ਨੂੰ ਮਨ ਦਾ ਦਰਸ਼ਨ ਨਹੀਂ ਕਰਾ ਸਕਦਾ ਤਤ ਦੇ ਮਨ ਦਾ ਹੈ ਤਤ ਕੇ ਬੰਦਾ ਹੈ ਤਤ ਨਾ ਉਹਨੇ ਦਰਸ਼ਨ ਕੀਤਾ ਨਾ ਕਰਾ ਰਿਹਾ ਉੱਥੇ ਉੱਥੇ ਅੜਿਆ ਹਾਂਜੀ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰੇ ਇੱਕੋ ਨਿਤਰੇ ਜਿਹੜੇ ਇੱਕੋ ਨੇਤਰੇ ਨਿਹਾਲਦੇ ਨੇ ਉਹ ਚਾਰ ਵਾਰ ਨੂੰ ਨਹੀਂ ਮੰਨਦੇ ਆ ਮਤਲਬ ਹੈ ਸਰ ਚਾਰ ਵਾਰ ਜਿਹਨੇ ਮੰਨੇ ਨੇ ਉਹ ਇੱਕੋ ਨੇਤਰ ਨਾਲ ਨਹੀਂ ਨਿਹਾਲਦਾ ਇਹਨਾਂ ਨੇ ਚਾਰ ਦਰਵਾਜ਼ੇ ਬਣਾਤੇ ਸਾਡੇ ਇੱਕ ਦੀ ਬਜਾਏ ਆ ਚਾਹੀਦਾ ਤਾਂ ਇੱਕ ਦਰਵਾਜ਼ੇ ਦਾ ਇੱਕੋ ਨੇਤਰੇ ਇੱਕੋ ਨੇਤਰੇ ਉਹ ਚਾਰ ਕਹਿੰਦੇ ਸਾਡੇ ਨੇ ਬਣਾਏ ਹੋਏ ਤੇ ਚਾਰ ਅੱਖਾਂ ਹੋ ਗਈਆਂ ਥੋੜੀ ਉਹੀ ਉਹ ਲੋਕ ਹੀ ਜਾਂਦੇ ਨੇ ਚਾਰਾਂ ਮੌੜਨਾ ਖਾਤਰ ਚਾਰੇ ਦਰਵਾਜ਼ੇ ਖੁੱਲੇ ਨੇ ਸਾਡੇ ਤੇ ਚਾਰ ਵੜਨੇ ਨਹੀਂ ਹੁੰਦੇ ਦਰਵਾਜ਼ੇ ਚਾਰ ਕਾਤੇ ਰੱਖੇ ਨੇ ਇਹ ਚਾਰ ਵੜਨ ਨੂੰ ਬੰਦਾ ਹੀ ਨਹੀਂ ਇਹਨਾਂ ਨੂੰ ਮੰਨ ਲਿਆ ਤਾਂ ਚਾਰ ਦਰਵਾਜ਼ੇ ਰੱਖੇ ਨੇ ਹਾਂ ਚਾਰ ਚਾਰ ਮੰਨ ਤਾਂ ਬਲੇਮ ਲੱਗਿਆ ਗੁਰੂ ਦਾ ਬਲੇਮ ਬਲੇਮ ਲੱਗਿਆ ਵੀ ਹਰੀ ਜਨ ਤਾਂ ਐਸੇ ਦਰਵਾਜ਼ੇ ਹੋਏ ਨਹੀਂ ਆ ਸਕਦਾ ਇੱਕੋ ਮੋਢੇ ਮੋਟੇ ਮੋਢਾ ਨੂੰ ਲੱਗ ਜਵੇ ਚਾਰ ਨੂੰ ਤੁਸੀਂ ਮੰਨਦੇ ਹੋ ਬ੍ਰਾਹਮਣ ਦਾ ਦਰਵਾਜ਼ਾ ਸਪੈਸ਼ਲ ਅਨੁਭਵ ਨਹੀਂ ਆ ਸਕਦਾ ਬ੍ਰਾਹਮਣ ਨੂੰ ਰੁਕ ਘਟ ਦੇ ਫਿਰ ਤਾਂ ਇਹ ਗੱਲ ਹੋ ਗਈ ਬਕਵਾ ਇਹਨਾਂ ਨੇ ਮੀਣੇ ਵਾਲਾ ਪ੍ਰਚਾਰ ਕੀਤਾ ਹਿੰਦੂ ਕੱਟੜ ਹਿੰਦੂਆਂ ਦਾ ਪ੍ਰਚਾਰ ਕੀਤਾ ਹੁਣ ਹੁਣ ਅਸੀਂ ਤਾਂ ਟਿੱਪਣੀਆਂ ਕਰਨ ਲੱਗੇ ਉਹਨਾਂ ਤੇ ਉਹਨੇ ਵਜਣ ਤੁਸੀਂ ਇਹ ਗੱਲਾਂ ਪ੍ਰਚਾਰ ਕਿਉਂ ਕੀਤੀ ਪ੍ਰਚਾਰ ਕਿਉਂ ਕੀਤਾ ਹੈ ਜਵਾਬ ਦਿਓ ਪ੍ਰਚਾਰ ਤੁਸੀਂ ਕੀਤਾ ਤੇ ਤੁਸੀਂ ਕੌਣ ਸੀ ਜੇ ਤੁਸੀਂ ਇਹ ਪ੍ਰਚਾਰ ਕੀਤਾ ਤੁਹਾਡੇ ਕੋਲ ਜਵਾਬ ਨਹੀਂ ਉਹ ਬੰਦੇ ਕੌਣ ਸੀ ਪਿੱਛੇ ਪ੍ਰਚਾਰ ਵਾਲੇ ਗੁਰਮਤ ਤੋਂ ਖਿਲਾਫ ਦੇ ਬੰਦੇ ਪਲਾਨਡ ਪ੍ਰੋਗਰਾਮ ਨੂੰ ਪ੍ਰਚਾਰ ਕਰਦੇ ਥੇ ਗੁਰਮਤ ਤੋਂ ਖਿਲਾਫ ਅੱਜ ਤੱਕ ਵੀ ਖਿਲਾਫ ਖੜੇ ਨੇ ਦਸ ਤੋਂ ਮਾ ਸੁਣ ਵੀ ਨਹੀਂ ਹੁੰਦੇ ਤੇ ਫਿਰ ਸਿੱਖੀ ਦਾ ਤਾਂ ਸਿੱਖਾਂ ਨੂੰ ਤਾਂ ਭਲੇਖਾ ਚੱਕਿਆ ਉਹ ਵੀ ਤੁਸੀਂ ਕੌਣ ਜਿੱਦਣ ਭਲੇਖਾ ਚੱਕਾਗਾ ਜਿਵੇਂ ਰਹਿਣੀ ਹੋਣੀ ਥੱਲੇ ਚੱਕਿਆ ਜਾਣਾ ਜਿਵੇਂ ਨਹੀਂ ਰਹਿਣੀ ਥੱਲੇ ਨਹੀਂ ਜਾਂਦੀ ਹੈ ਵੀ ਸਾਰਿਆਂ ਦੀ ਕਿਸੇ ਐਮਐਲਏ ਵੀ ਅੱਜ ਤੱਕ ਹਿੰਮਤ ਨਹੀਂ ਹੋਈ ਬਾਦਲ ਨੂੰ ਕਹਿੰਦੇ ਅਸਤੀਫਾ ਦੇਵਾਂ ਇੱਕ ਐਮਐਲ ਜੀਰਾ ਨੇ ਕਹਿੰਦਾ ਅਸਤੀਫਾ ਬਾਦਲ ਲੈ ਇਹਦਾ ਮਤਲਬ ਪਤਾ ਲੱਗ ਗਿਆ ਗਾਲੀਆਂ ਦਾ ਪਤਾ ਲੱਗ ਗਿਆ ਉਹਨੇ ਬਾਦਲ ਗਿਆ ਹੁਣ ਖਤਮ ਜ਼ਮੀਨ ਖਤਮ ਹੋ ਗਈ ਥੱਲੇ ਤੇ ਵੋਟ ਐਮਐਲਏ ਕਹਿੰਦਾ ਅਸਤੀਫਾ ਬਾਦਲ ਲੈ ਨਹੀਂ ਜ਼ਮੀਨ ਗਈ ਹੈ ਥੱਲੇ ਹੁਣ ਅਪੜ ਕੇ ਆਉਣੀ ਵੀ ਹੈ ਜੀ ਚਾਹੇ ਜੋ ਲਾਲ ਵੇ ਕਈ ਕੋਟ ਨਾਮ ਰਸ ਵੀਵੇਂ ਅਮਰ ਭਏ ਸਦ ਸਦ ਹੀ ਜੀਵੇ ਕਈ ਕੋਟ ਨਾਮ ਰਸ ਵੀਵੇਂ ਕਈ ਕਰੋੜ ਨੇ ਨਾਮ ਰਸ ਪੀਣੇ ਵਾਲੇ ਔਰ ਉਹ ਅਮਰ ਹੋ ਗਏ ਸਦਾ ਸਦਾ ਹੀ ਜੀਵੇ ਬਸ ਸਦਾ ਜਿਉਂਦੇ ਰਹਿਣਗੇ ਉਹਨਾਂ ਨੂੰ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਕਈ ਕੋਟ ਨਾਮ ਗੁਣ ਗਾਵੇ ਕਈ ਕੋਟ ਕੀ ਕਰਦੇ ਨੇ ਨਾਮ ਉਹਨਾਂ ਨੂੰ ਮਿਲਿਆ ਦਰਗਾਹ ਤੋਂ ਨਾਮ ਨਾਲ ਜੁੜੇ ਹੋਏ ਨੇ ਗੁਰਬਾਣੀ ਲਿਖ ਰਹੇ ਨੇ ਗੁਣਗਾਨ ਕਰ ਰਹੇ ਨੇ ਨਾਮ ਗੁਣਗਾਨ ਗੁਣਗਾਨ ਨਾਮ ਹੀ ਲਿਖ ਰਹੇ ਨੇ ਬੋਲਦਾ ਰਹੇ ਨੇ ਸਮਝਾਤਾ ਲੋਕਾਂ ਨੂੰ ਰਹੇ ਹੀ ਨੇ ਨਾਮ ਗੁਣਗਾਨ ਆਤਮ ਰਸ ਸਹਿਜ ਜਿਹੜੇ ਲੋਕ ਜੁੜੇ ਹੁੰਦੇ ਨੇ ਉਹ ਲਿਖੀ ਹੋਈ ਪੜ੍ਹਨ ਚਾਹੇ ਨਾ ਵੀ ਪੜ੍ਹਨ ਜਿਹਨੂੰ ਆਕਾਸ਼ ਤੋਂ ਬਾਣੀ ਉਤਰਦੀ ਹੋਵੇ ਉਹ ਲਿਖ ਲਵੇ ਨਾ ਲਿਖੇ ਉਹਦੇ ਕੋਲ ਤਾਂ ਹੁੰਦੀ ਹੈ ਨਾ ਸਮਝਿਆ ਉਹ ਨਾਮ ਨੂੰ ਦਾ ਆ ਉਹਨੇ ਲਿਖਤੀ ਜਾਂ ਲਿਖਣ ਵਾਲੇ ਨੇ ਲਿਖੀ ਹੈ ਆਤਮ ਰਸ ਸੁਖ ਸਹਿਜ ਸਮਾਗਮ ਆਤਮ ਰਸ ਸੁਖ ਸਹਿਜ ਸਮਾਗਮ ਆਤਮ ਰਸ ਲੈਂਦੇ ਨੇ ਸਹਿਜ ਸੁਖ ਹੁੰਦਾ ਉਹਨਾਂ ਨੂੰ ਸਹਿਜ ਉੱਤੇ ਕਿਹਾ ਹੈ ਸੁਖ ਜਿਹੜਾ ਸੁਖ ਇੱਕ ਵਾਰ ਆ ਕੇ ਨਾ ਜਾਵੇ ਨਾ ਦੁਬਾਰਾ ਹਿਲੇ ਪਰਮ ਸੁਖ ਉਹਨੂੰ ਸਹਿਜ ਸੁਖ ਕਹਿੰਦੇ ਨੇ ਆਪਣੇ ਜਨ ਕੋ ਸਾਸ ਸਾਸ ਸਮਾਰੇ ਸਮਾਰਾ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਜਿਹੜਾ ਉਹਦਾ ਜਾਣਕਾਰ ਹੈ ਜਿਹੜਾ ਉਹਦਾ ਗਿਆਨ ਲੈਣਾ ਚਾਹ ਰਿਹਾ ਹੈ ਜਿਹੜਾ ਉਹਦਾ ਹੀ ਗਿਆਨ ਲੈਣਾ ਚਾਹ ਰਿਹਾ ਹੈ ਉਹਨੂੰ ਸਰਸਾਹ ਦੇ ਨਾਲ ਉਹਨੂੰ ਸਮਾਰ ਰਿਹਾ ਗਿਆਨ ਦੇ ਰਿਹਾ ਸਾਥ ਸਾਥ ਲਗਾਤਾਰ ਸਮਾਰੇ ਨਾਨਕ ਕੋਈ ਪਰਮੇਸ਼ਰ ਦੇ ਪਿਆਰੇ ਉਹ ਫਿਰ ਪਰਮੇਸ਼ਰ ਦੇ ਪਿਆਰੇ ਹੀ ਹੁੰਦੇ ਨੇ ਜਿਨ੍ਹਾਂ ਨੂੰ ਸਾਥ ਸਾਥ ਸਮਾਰਨਾ ਵੀ ਹੁੰਦਾ ਉਹ ਸਾਰ ਮੇਰਾ ਨੀਤ ਲਵੋ ਉੱਥੇ ਜਾ ਕੇ ਫਿਰ ਬੰਦ ਸਾਥ ਸਾਥ ਜਾਂ ਸਮਾਰੇ ਹੈ ਜਾਂ ਸਾਥ ਸਾਥ ਸਮਰਦਾ ਹੈ ਫਿਰ ਉਹ ਜਿਹੜਾ ਹੈਗਾ ਨੀਤ ਲਵੋ ਸਾਹਿਬ ਮੇਰਾ ਨੀਤ ਲਵੋ ਸਦਾ ਸਦਾ ਦਾਤਾ